ਅਥ ਚੰਦਰ ਅਵਤਾਰ ਕਥਨੰ ਸ੍ਰੀ ਭਗਵਤੀ ਸਹਾਇ ਦੋਦਿਕ ਛੰਦ ਫੇਰ ਗਣੋ ਨਿਸਰਾਜ ਵਿਚਾਰਾ ਜੈਸਤਰਿਓ ਅਵਤਾਰ ਮੁਰਾਰਾ ਬਾਤ ਪੁਰਾਤਨ ਭਾਗ ਸੁਨਾਉ ਜਾਤੇ ਕਬ ਕੁਲ ਸਰਬ ਰਿਝਾਉ ਦੋਦਿਕ ਨੈਕ ਕ੍ਰਿਸਾ ਕੋ ਠੌਰ ਨ ਹੋਈ ਭੂਖਣ ਲੋਗ ਮਰੈ ਸੋ ਕੋਈ ਅੰਧ ਨਿਸਾ ਦਿਨ ਭਾਣ ਜਰਾਵੈ ਤਾਤੇ ਕ੍ਰਿਸ ਕਹੂੰ ਹੋਣ ਨਾ ਪਾਵੈ ਲੋਕ ਸਭਾ ਏ ਤੇ ਅਕਲਾਨੇ ਭਾਤ ਚਲੇ ਜਿਮ ਪਾਤ ਪੁਰਾਣੇ ਭਾਂਤ ਹੀ ਭਾਂਤ ਕਰੇ ਹਰਿ ਸੇਵਾ ਤਾਂ ਤੇ ਪ੍ਰਸੰਨ ਪਏ ਗੁਰਦੇਵਾ ਨਾਰ ਨਾ ਸੇਵ ਕਰੈ ਨਿਜ ਨਾਥ ਲੀਨੇ ਹੀ ਰੋਸ ਫਿਰੈ ਜੀ ਸਾਥ ਕਾਮ ਨ ਕਾਮ ਕਹੂ ਨਾ ਸੰਤਾਵੈ ਕਾਮ ਬਿਨਾ ਕੋ ਕਾਮਨਾ ਭਾਵੈ ਤੁਮ ਛੰਦ ਪੂਜੇ ਨਾ ਕੋ ਤ੍ਰਿਆ ਨਾਥ ਐਂਠੀ ਫਿਰੈ ਜੀ ਸਾਥ ਦੁਖ ਵੈ ਨ ਤਿਨ ਕਹੋ ਕਾਮ ਤਾਤੇ ਨਾ ਬਿਨਵਤ ਬਾਮ ਕਰ ਹੈ ਨਾ ਪਤ ਕੀ ਸੇਵ ਪੂਜੈ ਨਾ ਗੁਰ ਗੁਰਦੇਵ ਤਰ ਹੈ ਨਾ ਹਰ ਕੋ ਧਿਆਨ ਕਰ ਹੈ ਨਾ ਨਿਤ ਇਸਨਾਨ ਤਬ ਕਾਲ ਪੁਰਖ ਬੁਲਾਏ ਬਿਸਨਾ ਕਹਿਓ ਸਮਝਾਏ ਸਸ ਕੋ ਤਰੋ ਅਵਤਾਰ ਨਹੀਂ ਆਨ ਬਾਤ ਵਿਚਾਰ ਤਬ ਬਿਸਨ ਸੀਸ ਨਿਵਾਏ ਕਰ ਜੋਰ ਕਹੀ ਬਨਾਏ ਤਰਹੁ ਦਿਨਾਤ ਅਵਤਾਰ ਜਿਤ ਹੋਏ ਜਗਤ ਕੁਮਾਰ ਤਬ ਮਹਾ ਤੇਜ ਮੁਰਾਰ ਧਰਿਓ ਸੋ ਚੰਦਰ ਅਵਤਾਰ ਤਨ ਕੈ ਮਦਨ ਕੋ ਬਾਨ ਮਾਰਿਓ ਤ੍ਰੀਨ ਕਹ ਤਾਨ ਤਾਂ ਤੇ ਭਈ ਤ੍ਰੀ ਦੀਨ ਸਭ ਗਰਵ ਹੋਏ ਗਿਓ ਛੀਨ ਲਾਗੀ ਕਰਨ ਪਤ ਸੇਵ ਜਾ ਤੇ ਪ੍ਰਸੰਨ ਭੈ ਦੇਵ ਬਹੁ ਕ੍ਰਿਸ਼ਾ ਲਾਗੀ ਹੋਣ ਲਗ ਚੰਦਰਮਾ ਕੀ ਜਾਉਨ ਸਭ ਭੈ ਸਿਧ ਵਿਚਾਰੇ ਭਇਓ ਚੰਦਰ ਅਵਤਾਰ ਚਉਪਈ ਹੇਮ ਹਰਿ ਧਰਾ ਚੰਦਰ ਅਵਤਾਰਾ ਬੜਿਓ ਗਰਭ ਲਹਿ ਰੂਪ ਅਪਾਰਾ ਆਨ ਕਿਸੂ ਕੋ ਚਿਤ ਨਾ ਲਿਆਇਓ ਤਾਤੇ ਤਾਹੇ ਕਲੰਕ ਲਗਾਇਓ ਭਜਤ ਭਇਓ ਅੰਬਰ ਕੀ ਦਾਰਾ ਤਾਤੇ ਕੀ ਮਨ ਰੋਸ ਪਾਰਾ ਕ੍ਰਿਸ਼ਨਾਰਜੁਨ ਮ੍ਰਿਗ ਚਰਮ ਚਲਾਇਓ ਤੇ ਕਰਤਾ ਹੈ ਕਲੰਕ ਲਗਾਇਓ ਸਰਾਪ ਲਗਿਓ ਤਾਂ ਕੋ ਮਨ ਸੰਦਾ ਘਟਤ ਬੜਤ ਤਾ ਦਿਨ ਤੇ ਚੰਦਾ ਲਜਤ ਅਧਿਕ ਹਿਰਦੇ ਮੋ ਭਇਓ ਗਰਭ ਅਖਰਬ ਦੂਰ ਹੋਏ ਗਇਓ ਤਪਸਾ ਕਰੀ ਬਹੁਰ ਤੇ ਕਾਲਾ ਅਕਾਲ ਪੁਰਖ ਪੁਨ ਭਇਓ ਦਿਆਲਾ ਛਈ ਰੋਗ ਤੇ ਸਗਲ ਵਿਨਾਸ਼ਾ ਭਇਓ ਸੂਰ ਤੇ ਊਚ ਨਿਵਾਸਾ ਇਤ ਚੰਦਰ ਅਵਤਾਰ 19 ਮੋ ਮਸਤ ਸੁਭ ਮਸਤ